ਗੱਗਾ ਗੋਬਿੰਦ ਚਿੱਤ ਕਰ ਮੂੜੇ ਗੱਲੀ ਕਿਨੇ ਨਾ ਪਾਇਆ ਗੱਗਾ ਗੋਬਿੰਦ ਚਿੱਤ ਕਰ ਮੂੜੇ ਗੋਬਿੰਦ ਨਾਲ ਚਿੱਤ ਜੋੜ ਆਪਣਾ ਅਸਲ ਚ ਚਿੱਤ ਹੀ ਗੋਬਿੰਦ ਹੈ ਮਨ ਨੂੰ ਪੁੱਠਾ ਕਰਕੇ ਜਦ ਮਨ ਬਾਹਰ ਮੁਖੀ ਤੇ ਅੰਦਰ ਮੁਖੀ ਹੋ ਜਾਂਦਾ ਮਨ ਵੀ ਚਿੱਤੇ ਬਣ ਜਾਂਦਾ ਮਨ ਹਾਰ ਬਣ ਜਾਂਦਾ ਤਾਂ ਚਿੱਤ ਬਣ ਜਾਂਦਾ ਮਨ ਹਾਰ ਜਿਵੇਂ ਪਹਿਲਵਾਨ ਹਾਰ ਮੰਨ ਜਾਂਦਾ ਉਹ ਕਹਿੰਦੇ ਚਿੱਤ ਹੋ ਗਿਆ ਇਹ ਅੰਦਰ ਗੋਬਿੰਦ ਆਪਣੇ ਲੈ ਗੋਬਿੰਦ ਨਾਲ ਜੁੜ ਚਿੱਤ ਕਰ ਬੂੜੇ ਚਿੱਤ ਕਰ ਗੱਲੀ ਕਿਹਨਾਂ ਨਾ ਪਾਇਆ ਤੂੰ ਬੜੀਆਂ ਬੜੀਆਂ ਜਿਹੜੇ ਲੈਕਚਰ ਦਿੰਦਾ ਨਾ ਵਿਖਿਆਨ ਕਰਦਾ ਬੈਠ ਕੇ ਕਈ ਕਈ ਘੰਟੇ ਬੜੇ ਗ੍ਰੰਥ ਯਾਦ ਨੇ ਇਹਨਾਂ ਨਾਲ ਕਿਤੇ ਕਿਸੇ ਨੇ ਕੁਝ ਨਹੀਂ ਪ੍ਰਾਪਤੀ ਕੀਤੀ ਇਹਨਾਂ ਨਾਲ ਸੱਚ ਨਹੀਂ ਪਾਇਆ ਕਿਸੇ ਨੇ ਸੱਚ ਤੱਕ ਨਹੀਂ ਪਹੁੰਚਿਆ ਕਿਉਂਕਿ ਉਹਨਾਂ ਗ੍ਰੰਥਾਂ 'ਚ ਸਾਰਾ ਝੂਠ ਦਾ ਹੀ ਪਸਾਰ ਹੈ ਗੱਲ ਪਾਦੇ ਨਾਲ ਹੋ ਰਹੀ ਹੈ ਪਾਦੇ ਨੇ ਜਿਹੜੇ ਗ੍ਰੰਥ ਪੜੇ ਨੇ ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋ ਪੜੀਆਂ ਤਾਂ ਉਹਨੇ ਉਹ ਹੋਈਆਂ ਸੀ ਅੱਜ ਅਸੀਂ ਵੀ ਐਡੀਸ਼ਨ ਕਰ ਲਈ ਗੁਰਬਾਣੀ ਦੇ ਨਾਲ ਜੋੜ ਲੈ ਗ੍ਰੰਥ ਹੋਰ ਭਾਈ ਗੁਰਦਾਸ ਨੇ ਉਹ ਤੇ ਬਾਹਰੋਂ ਲੈ ਲਿਆ ਜਿਹੜੀਆਂ ਗੁਰਮਤ ਦੇ ਖਿਲਾਫ ਨੇ ਹੋਰ ਪੰਥ ਪ੍ਰਕਾਸ਼ ਉਹ ਜੋੜ ਲੈ ਇਹਨਾਂ ਨੇ ਬਿਸਰਾ ਵਾਲਿਆਂ ਨੇ ਤਿਆਰ ਕਰਵਾ ਲਏ ਬਿਸਰਾ ਵਾਲੇ ਤਾਂ ਆਪ ਗਿਰ ਗਏ ਤੇ ਸਿੱਖੀ ਤੋਂ ਉਹ ਤਾਂ ਗਿਰ ਚੁੱਕੇ ਤੇ ਸਾਰੇ ਉਹਨਾਂ ਨੇ ਸਮੁੰਦਰ ਨੂੰ ਘੇਰ ਲਿਆ ਆਪਣੇ ਹਿੰਦੂ ਸਿੱਖਾਂ ਦਾ ਇੱਕ ਬਣਾਉਣੀ ਸੀ ਮਤ ਤਾਂ ਕਿ ਉਹਨਾਂ ਦਾ ਜਿਹੜਾ ਰਾਜ ਸੀ ਵਧੀਆ ਚੱਲਦਾ ਰਹੇ ਜੇ ਟਕਰਾਅ ਹੁੰਦਾ ਹੈ ਨਾ ਆਪਸ ਵਿੱਚ ਹੀ ਇੱਕ ਜਿਆਦਾ ਟਕਰਾਅ ਹੋਇਆ ਸਿੱਖਾਂ ਦਾ ਹਿੰਦੂਆਂ ਦਾ ਹਿੰਦੂ ਜਦੇ ਮੁਸਲਮਾਨਾਂ ਨੇ ਜਾਣਲੇ ਉਹ ਜਾਰੜੇ ਧੜਾ ਭਾਰੀ ਹੋ ਗਿਆ ਦਸਮ ਪਾਸ਼ਾ ਵੇਲੇ ਕੀ ਹੋਇਆ ਹੀ ਹੋਇਆ ਪਹਿਲਾਂ ਉਹ ਆਉਂਦੇ ਨੇ ਲੋਬੇ ਪਾਸ਼ਾ ਤੇ ਬਦਲ ਮੰਗਦੇ ਨੇ ਸਾਡੇ ਜਨੂ ਲਾਉਂਦੇ ਨੇ ਉਹਨਾਂ ਨੇ ਮਦਦ ਦਿੱਤੀ ਜਜੂ ਤਲਕ ਰਾਖਾ ਪ੍ਰਭਤਾ ਦਾ ਜਦੋਂ ਫੇਰ ਰਲ ਗਏ ਉਧਰੇ ਕਹਿ ਕੇ ਇਹ ਵੀ ਅਸੀਂ ਸਿੱਖਾਂ ਕਹਿ ਕੇ ਇਹ ਵੀ ਅਸੀਂ ਸਿੱਖਾਂ ਫੇਰ ਰਲ ਗਏ ਉਧਰੇ ਉਹਨਾਂ ਨੇ ਪਰੋਸ ਲਿਆ ਵੀ ਤੁਸੀਂ ਸਿੱਖ ਨਾ ਬਣੋ ਹਿੰਦੂ ਰਹੋ ਗੱਗੇ ਗੋਬਿੰਦ ਕਰ ਮੂੜੇ ਗੱਲੀ ਕਿਨੇ ਨਾ ਪਾਇਆ ਗੋਬਿੰਦ ਕਰ ਮੂੜੇ ਚਿੱਤ ਨੂੰ ਗੋਬਿੰਦ ਲੈ ਗੱਲਾਂ ਨਾ ਉਹਦੀਆਂ ਕਰ ਗੋਬਿੰਦ ਬਾਹਰ ਵੀ ਹੁੰਦਾ ਕ੍ਰਿਸ਼ਨ ਨੂੰ ਗੋਬਿੰਦ ਕਹੀ ਜਾਂਦਾ ਤੂੰ ਇਹ ਦੇ ਗੱਲਾਂ ਉਹਦੀਆਂ ਕਰਦੀਆਂ ਸਾਖੀਆਂ ਸਰੂੜੀਆਂ ਛੱਡਦੇ ਇਹ ਜੋ ਕੁਝ ਕਿਸੇ ਨੇ ਪ੍ਰਾਪਤ ਨਹੀਂ ਕੀਤਾ ਗੱਲੀ ਕਿਨੇ ਨਾ ਪਾਇਆ ਇੱਕ ਫਿਰੇ ਤੇਰੇ ਕਰੇ ਗੱਲਾਂ ਇਹ ਵੀ ਗੁਰੂ ਅਮਰਦਾਸ ਜੀ ਉਹ ਬਾੜੀ ਦੇ ਵਿੱਚ ਇਹ ਵੀ ਉਹਨਾਂ ਦੀ ਹੋਈ ਪੱਤੀ ਗੱਲੇ ਕਿਨੇ ਨਾ ਪਾਇਆ ਗੱਲੇ ਕਿਨੇ ਨਾ ਪਾਇਆ ਉਥੇ ਅਨੰਦ ਸਾਹਿਬ ਵੀ ਇਹੀ ਗੱਲ ਕਹੀ ਇੱਥੇ ਵੀ ਇਹੀ ਗੱਲ ਕਹੀ ਕਿ ਫਿਰ ਇਹ ਤਨੇਰੇ ਕਰੇ ਗੱਲ ਗੱਲੀ ਕਿਨੇ ਨਾ ਪਾਇਆ ਗੱਲਾਂ ਬਹੁਤ ਕਰਦੇ ਨੇ ਬਹੁਤ ਕਿਤਾਬਾਂ ਪੜ੍ਹੀਆਂ ਹੋਈਆਂ ਨੇ ਗ੍ਰੰਥ ਪੜ੍ਹੇ ਨੇ ਪਰ ਵਿੱਚ ਕੀ ਆ ਕੁਝ ਨਹੀਂ ਤਤ ਤਤ ਕੋਈ ਗੱਲ ਨਹੀਂ ਤਤ ਦੀ ਕੋਈ ਗੱਲ ਨਹੀਂ ਗੋਬਿੰਦ ਜੀ ਇੱਕ ਘਰ ਮੂੜੇ ਹਾਂ ਗੋਬਿੰਦ ਚਿੱਤ ਹੀ ਗੋਬਿੰਦ ਹੈ ਜਿੱਥੇ ਸੁਰਤ ਨੇ ਜਾ ਕੇ ਜੁੜਨਾ ਜਿੱਥੇ ਤੇਰਾ ਧਿਆਨ ਜੁੜਨਾ ਉਹ ਬਿੰਦੂ ਚਿੱਤ ਹੀ ਹੈ ਉਹ ਤੇਰਾ ਹਾਂ ਉਹਦੇ ਨਾਲ ਉਹੀ ਤੇਰਾ ਮੂਲ ਹੈ ਮੂਲ ਹੈ ਤੇਰਾ ਉਹ ਬਿੰਦੂ ਚਿੱਤ ਮੂਲ ਹੈ ਜਿੱਤ ਕੇ ਮਨ ਪੈਦਾ ਹੋਇਆ ਹੋਇਆ ਹੈ ਨਾਨਕ ਇਹ ਵੀ ਦੀ ਹਰ ਭਜੋ ਇੱਕ ਮਨ ਹੋਏ ਇੱਕ ਚਾਹੇ ਦੋ ਚਿੱਤ ਕਹਿ ਲੋ ਚਾਹੇ ਦੋ ਮਨ ਕਹਿ ਲੋ ਚਾਹੇ ਇੱਕ ਮਨ ਇੱਕ ਚਿੱਤ ਕਹਿ ਲੋ ਤਾਲ ਹੋਈ ਹੋਈ ਹੈ ਸੁਰਤ ਤੇ ਉਹਦੇ ਨਾਲ ਜਾ ਜੁੜਨਾ ਆਪਣੇ ਮੂਲ ਨਾਲ ਉਹੀ ਗੋਬਿੰਦ ਹੈ ਜਿੱਥੇ ਜੁੜਨਾ ਇੱਕ ਹੋਣਾ ਤਾਂ ਇੱਕ ਹੋਣਾ ਗੋਬਿੰਦ ਸਾਬਤ ਨਹੀਂ ਹੁੰਦਾ ਗੋਬਿੰਦ ਕਦੀ ਹੁੰਦਾ ਗੋਬਿੰਦ ਜਿੱਥੇ ਹੀ ਹੁੰਦਾ ਗੁਰ ਕੇ ਚਾਰ ਗੋਬਿੰਦ ਜਨਮ ਨਹੀਂ ਲੈਂਦਾ ਗੋਬਿੰਦ ਜਨਮ ਨਹੀਂ ਲੈਂਦਾ ਜਨਮ ਜਿਹੜਾ ਲੈਂਦਾ ਉਹ ਗੋਬਿੰਦ ਨਹੀਂ ਹੈ ਇਹਨਾਂ ਨੇ ਜਨਮ ਲੈਣ ਵਾਲੇ ਨੂੰ ਗੋਬਿੰਦ ਬਣੇ ਹੋਏ ਨੇ ਕ੍ਰਿਸ਼ਨ ਦੇ ਦਾਈ ਇੱਥੇ ਗਲਤੀ ਕੀਤੀ ਹੋਈ ਗੋਬਿੰਦ ਦਾ ਲੇਪ ਹੈ ਅੱਧਾ ਦਾ ਲੇਪ ਹੈ ਸਾਧਾ ਤਾਂ ਲੈਂਦਾ ਹੈ ਇੱਛਾ ਸ਼ਕਤੀ ਲੋ ਅੰਦਰ ਗੋਬਿੰਦ ਹੈ ਜਿਹੜਾ ਬਾਹਰ ਹੈ ਜੀਵਾਤਮਾ ਇਹ ਉਹਦਾ ਗੋਬਿੰਦ ਦਾ ਮਨ ਹੈ ਬਾਹਰ ਠੀਕ ਹੈ ਅੰਦਰ ਗੋਬਿੰਦ ਹੈ ਗੋਬਿੰਦ ਦਾ ਮਨ ਮਨ ਉਹਦਾ ਉਹਦਾ ਬੇਕਾਬੂ ਹੋਇਆ ਹੈ ਜਦੋਂ ਉਹਦਾ ਮਨ ਕਾਬੂ ਹੋ ਗਿਆ ਗੋਬਿੰਦ ਦਾ ਪਰ ਉਦੋਂ ਇੱਕ ਹੋ ਗਿਆ ਉਦੋਂ ਇੱਕ ਹੋ ਗਿਆ ਗੋਬਿੰਦ ਦੇ ਸਾਬਤ ਸੂਰਤ ਰਹੇ ਉਦੋਂ ਫਿਰ ਉਹ ਸੱਚ ਗੁਰੂ ਦੇ ਚਲਾ ਜਾਊਗਾ ਫਾਈਨਲ ਨਮਾਜ਼ ਹੋ ਜਾਊਗਾ ਉਹਦਾ ਸੱਚ ਪਰ ਉਹਦੇ ਅੰਡੇ ਜੋ ਬਾਹਰ ਆ ਜਾਊਗਾ ਗੁਰ ਕੇ ਚਰਨ ਹਿਰਦੇ ਵਸਾਏ ਮੂੜੇ ਪਿਛਲੇ ਗੁਣ ਹੈ ਸਭ ਬਖਸ਼ ਲਿਆ ਜੇ ਗੁਰ ਕੇ ਚਰਨ ਹਿਰਦੇ ਵਸਾਏ ਗੋਬਿੰਦ ਦੇ ਚਰਨਾਂ ਨੂੰ ਹਿਰਦੇ 'ਚ ਵਸਾ ਲਵੇ ਗੋਬਿੰਦ ਦੇ ਗੁਣਾਂ ਨੂੰ ਹਿਰਦੇ 'ਚ ਵਸਾ ਲਵੇ ਜੇ ਬੁਰੇ ਦਾ ਭਲਾ ਕਰਨ ਲੱਗੀ ਸੋਚਣ ਲੱਗੀ ਮੈਂ ਕਰਨ ਲੱਗੀ ਮੈਂ ਸੋਚਣ ਲੱਗੀ ਮੈਂ ਜੇ ਬੈਰੀ ਬਗਾਨਾ ਤੇਰੇ ਤੋਂ ਸਮਾਪਤ ਹੋ ਜਵੇ توبند والے گل تیر چھوٹے منگو گوب والے گل نہیں ہے چیری میری کرنی چاہ کرنا چی تھی کریں جی تا تھی گوبند ہو جوبند کر دیں

ਬਾਦੇ ਨੂੰ ਕਹਿ ਰਹੇ ਨੇ ਪਿਛਲੇ ਗੁਨਾਹ ਬਖਸ਼ੇ ਜਾ ਸਕਦੇ ਨੇ ਜੇ ਤੇ ਤੋਂ ਭੁੱਲ ਕੇ ਹੋ ਗਏ ਚਾਹੇ ਜਾਣ ਕੇ ਕੀਤੇ ਜਾਣ ਕੇ ਕੀਤੇ ਚਾਹੇ ਵੈਸੇ ਹੋ ਗਏ ਬਖਸ਼ੇ ਜਾ ਸਕਦੇ ਨੇ ਜੇ ਗਾਹ ਨੂੰ ਕਰਨ ਦੀ ਤੋਬਾ ਕਰ ਲਵੇ ਗਾਹ ਨੂੰ ਨਾ ਕਰੇ ਪਿਛਲੇ ਬਖਸ਼ੇ ਜਾ ਸਕਦੇ ਇਲਾਜ ਹੈ ਇਹਨਾਂ ਕੋ ਵੀ ਇਲਾਜ ਨਹੀਂ ਹੈ ਸਜ਼ਾ ਮਿਲੂਗੀ ਉਹ ਕਹਿੰਦੇ ਨੇ ਸਜ਼ਾ ਮਿਲੂਗੀ ਕਰਮ ਦੀ ਗੁਰਬਾਣੀ ਕਰਕੇ ਬਿਲਕੁਲ ਸਜ਼ਾ ਨਹੀਂ ਮਿਲੂਗੀ ਕਰਮ ਦੀ ਇੱਥੇ ਵੀ ਇਹਨੂੰ ਅੰਤੇ ਖਰਾਬ ਖੜੀ ਹੈ ਉਹ ਕਹਿੰਦੇ ਨੇ ਕਰਮ ਤੁਹਾਨੂੰ ਭੁਗਤੇ ਹੀ ਪੈਣੇ ਨੇ ਬਿਲਕੁਲ ਗਲਤ ਗੱਲ ਹੈ ਕਰਮ ਦਾ ਸਾਨੂੰ ਭੁਲੇਖਾ ਹੈ ਕਰਮ ਕਰੇ ਨਹੀਂ ਸਕਦਾ ਕੋਈ ਕਹਿੰਦੇ ਜੇ ਤੋ ਲਾਈ ਤੇ ਤੋ ਲਾਗੀ ਪਿਛਲੇ ਗੁਨਾਹ ਬਖਸ਼ੇ ਜਾ ਸਕਦੇ ਨੇ جی اگے رو گنا کرنے چڑ دے گڑا ہو جائے چڑ دے دیر ویر ہو جائے ویر ورو تیاگ دے کال کرو تیاگ دے بیر وروت کال کروت لو بو جھوڑ وکار مان لو کرو یہ چڑ دے آہو جہاں کئی جنم تر جنم اس جتی رہے سارے تم رہے ਪਿਛਲੇ ਗੁਨਾਹ ਬਖਸ਼ੇ ਜਾ ਸਕਦੇ ਨੇ